ਔਰ ਜਦੋਂ ਬਾਰੀ ਜਾਣਦੀ ਹੁੰਦੀ ਆ ਨਾ ਤਾਂ ਸੁੱਤੇ ਨੂੰ ਵੀ ਪਤਾ ਲੱਗ ਜਾਂਦਾ ਜਦੋਂ ਮੌਤ ਆਣੀ ਹੁੰਦੀ ਆ ਨਾ ਪੁੱਤ ਕੁੱਤੇ ਨੂੰ ਵੀ ਪਤਾ ਲੱਗ ਜਾਂਦਾ ਮੇਰੇ ਨਾਲ ਕੌਣ ਜੁੜਿਆ ਤੇ ਕਾਹਤੋਂ ਜੁੜਿਆ ਮੇਰੇ ਨਾਲ ਕੌਣ ਜੁੜਿਆ ਤੇ ਕਾਹਤੋਂ ਜੁੜਿਆ ਮੈਂ ਸੱਚੀ ਦੱਸਾਂ ਮੈਨੂੰ ਟੁੱਟੇ ਨੂੰ ਵੀ ਪਤਾ ਲੱਗ ਜਾਂਦਾ ਯੇ ਆਓ ਇਹ ਦੁਨੀਆਦਾਰੀ ਨੇ ਮੈਨੂੰ ਅਕਲ ਸਿਖਾਈ ਜਦੋਂ ਤੁਰ ਗਈ ਸੀ ਬੇਬੇ ਕਦੇ ਮੁੜ ਕੇ ਨਹੀਂ ਆਈ ਮੇਰੀ ਫੈਮਿਲੀ ਦੀ ਫੈਮਿਲੀ ਚੋਂ ਬੱਚੇ ਤਿੰਨ ਚਾਰ ਜਿਹੜੇ ਬੱਚੇ ਤਿੰਨ ਚਾਰ ਬਸ ਉਹੀ ਮੇਰੇ ਯਾਰ ਮੈਂ ਕਿੰਨਾ ਕੁਝ ਕਰਿਆ ਮੈਂ ਕਿੰਨਾ ਕੁਝ ਜਰਿਆ ਮੈਂ ਮੇਰੇ ਤੇ ਹੈਰਾਨ ਆ ਮੈਂ ਅਜੇ ਵੀ ਨਹੀਂ ਮਰਿਆ ਮੈਂ ਜੋ ਵੀ ਕੁਝ ਸਿੱਖਦਾ ਮੈਂ ਉਹੀ ਕੁਝ ਲਿਖਦਾ ਮੈਂ ਜੋ ਵੀ ਕੁਝ ਲਿਖਦਾ ਹੈ ਉਹੀ ਕੁਝ ਵਿਕਦਾ ਕਿੰਨੇ ਦੂਰ ਮੈਥੋਂ ਬਦਲ ਕੇ ਚਾਲ ਹੋ ਗਏ ਕਿੰਨੇ ਐਂਟੀ ਹੋ ਗਏ ਕਿੰਨੇ ਮੇਰੇ ਨਾਲ ਹੋ ਗਏ ਬੇਬੇ ਬਾਪੂ ਨੂੰ ਗਈ ਨੂੰ 10 ਸਾਲ ਹੋ ਗਏ ਤਾਂ ਹੀ ਛੋਟੀ ਉਮਰ 'ਚ ਚਿੱਟੇ ਵਾਲ ਹੋ ਗਏ ਉਹ ਸਾਡੀ ਯਾਰੀ ਬਨ ਟੇਕ ਕਿੰਨੇ ਨਿਕਲੇ ਨੇ ਫੇਕ ਪਹਿਲਾਂ ਕਰਕੇ ਗਦਾਰੀ ਕਹਿੰਦੇ ਹੋਗੀ ਮਿਸਟੇਕ ਉਹ ਮੇਰਾ ਜਿਗਰਾ ਬਥੇਰਾ ਮੇਰਾ ਦਿਲ ਵੀ ਬਥੇਰਾ ਅਸੀਂ ਹੱਸ ਕੇ ਬੈਠੀ ਦਾ ਚਾਹੇ ਕੰਡਿਆਂ ਤੇ ਡੇਰਾ ਮੇਰੇ ਲੇਖਾਂ ਨੂੰ ਹੀ ਮੇਰੇ ਸੀ ਖਿਲਾਫ ਕਰਤਾ ਖੁਸ਼ੀਆਂ ਉਹ ਜਮਾ ਟੈਨਸ਼ਨ ਨਾ ਲਿਓ ਮੈਨੂੰ ਧੋਖਾ ਦੇ ਕੇ ਮੈਂ ਹੋਰ ਬਹੁਤ ਧੋਖੇ ਜਰਿਆ ਮੇਰੇ ਨਾਲ ਚਾਹੇ ਬੰਦੇ ਖਰੇ ਆ ਪਰ ਚੱਕਰੇ ਆ ਕੇ ਮਾਪਿਓ ਪਰਿਆ ਮੈਂ ਤਾਂ ਕਦੇ ਕਿਸੇ ਦਾ ਗੁੱਸਾ ਕੀਤਾ ਹੀ ਨਹੀਂ ਚਾਹੇ ਕੋਈ ਧੋਖਾ ਦੇ ਜੀ ਚਾਹੇ ਪਿੱਠ ਤੇ ਛੁਰੀ ਮਾਰੇ ਆਪਾਂ ਹਰੇਕ ਗੱਲ ਤੇ ਲਾਫ ਕਰਦਾ ਉਹ ਮੈਨੂੰ ਹਰੇਕ ਬੰਦਾ ਤਾਂ ਹੀ ਧੋਖੇ ਦੇ ਜਾਂਦਾ ਪਤਾ ਵੀ ਇਹਨੇ ਮੰਨ ਨਹੀਂ ਜਾਣਾ ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਤਾ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਤਾ ਆਓ ਇੱਥੇ ਸੁਰ ਵੀ ਬਕਾਊਆ ਤੇ ਸਾਜ ਵੀ ਫੁੱਲ मिजाज ਵੀ ਬਕਾਊਆ ਲਹੂ ਵੀ ਬਕਾਊਆ लिहाज ਵੀ ਬਕਾਊਆ ਤਖਤ ਬਕਾਊਆ ਤੇ ਤਾਜ ਵੀ ਬਕਾਊਆ ਕਾਮਾਂ ਦੀ ਤਾਂ ਛੱਡੋ ਇੱਥੇ ਬਾਜ ਵੀ ਬਕਾਊਆ ਬਚਣਾ ਦੇ ਮੋਤੋਂ ਯਮਰਾਜ ਵੀ ਬਕਾਊਆ ਕਿਸ਼ਤੀ ਬਕਾਊਆ ਜਹਾਜ਼ ਵੀ ਬਕਾਊਆ ਪਰ ਵੀ ਬਕਾਉ ਪਰਵਾਜ਼ ਵੀ ਬਕਾਉ ਆ ਫਰਮਾ ਬਕਾਉ ਨੋਜ਼ ਪੈਨ ਵੀ ਬਕਾਉ ਜਿਹਦੇ ਉੱਤੇ ਕਾਲਾ ਤਿਲ ਉਹ ਤਿੰਨ ਵੀ ਬਕਾਉ ਇੱਥੇ ਵਿਕਦੀਆਂ ਬਾਤਾਂ ਇੱਥੇ ਵਿਕਦੀਆਂ ਰਾਤਾਂ ਬੜੇ ਸਸਤੇ ਨੇ ਹੁਣ ਚੰਗੇ ਦਿਨ ਵੀ ਬਕਾਉ ਓ ਇੱਥੇ ਮਹਿੰਗੀਆਂ ਤੋਂ ਨਾਮ ਬੜੀ ਛੇਤੀ ਗਏ ਇੱਥੇ ਝੂਠੇ ਮੂਠੇ ਲੋਕ ਸੱਚੀ ਬੜੇ ਪਿੱਟਦੇ ਇੱਥੇ ਹੁੰਦੇ ਨੇ ਡਰਾਮੇ ਨਾਮ ਲੈ ਕੇ ਪਿਆਰ ਦਾ ਸਾਲੇ ਪਾ ਕੇ ਨੇ ਗਲੇ ਸਰੀਨ ਹੰਦੂ ਮੰਨ ਜਾਣਾ ਮੈਂ ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਦਾ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਦਾ ਮੈਂ ਤਾਂ ਉਸ ਰੱਬ ਨੂੰ